ਕੁਝ ਕਿਤਾਬ ਬਾਰੇ ਧਰਮ ਨਾਮ ਹੈ ਸ਼ਰਧਾ ਅਤੇ ਵਿਸ਼ਵਾਸ ਦਾ ਅਗਰ ਕਿਸੇ ਨੂੰ ਧਰਮ ਤੋਂ ਡੇਗਣਾ ਹੋਵੇ ਤਾਂ ਉਸ ਦੀ ਧਰਮ ਪ੍ਰਤੀ ਸ਼ਰਧਾ ਅਤੇ ਵਿਸ਼ਵਾਸ ਕਟਾਕਸ਼ ਤਰਕ ਨਾਲ ਖਤਮ ਕਰ ਦਿਓ ਮਨੁੱਖ ਨਾਸਤਕ ਹੋ ਜਾਵੇਗਾ ਸਿੱਖ ਧਰਮ ਤੇ ਹਮਲੇ ਹੋ ਰਹੇ ਹਨ ਔਰ ਹਮਲੇ ਉਹ ਕਰ ਰਹੇ ਹਨ ਜਿਹੜੇ ਆਪਣੇ ਆਪ ਨੂੰ ਵੱਡੇ ਪ੍ਰਚਾਰਕ ਅਖਾਉਂਦੇ ਹਨ ਜਦ ਇਹਨਾਂ ਦੀ ਵਿਦਿਅਕ ਪੜ੍ਹਾਈ ਵੱਲ ਵੇਖਦੇ ਹਾਂ ਤਾਂ 8ਵੀਂ ਪਾਸ ਜਾਂ 10ਵੀਂ ਪਾਸ ਵੱਧ ਤੋਂ ਵੱਧ ਮਿਸ਼ਨਰੀ ਕਾਲਜ ਦਾ 2 ਸਾਲ ਦਾ ਕੋਰਸ ਤੇ ਡਿਗਰੀ ਹੁੰਦੀ ਹੈ ਪ੍ਰੋਫੈਸਰ ਫਲਾਣਾ ਸਿੰਘ ਨੀਮ ਹਕੀਮ ਖਤਰਾ ਜਾਨ ਜਿਨ੍ਹਾਂ ਨੂੰ ਸਾਨੂੰ ਸਿੱਖੀ ਦਾ ਲੱਲੇ ਮੰਮੇ ਘੱਗੇ ਵਰਗੇ ਕਰ ਜਾਣਗੇ ਆਉਣ ਵਾਲੀਆਂ ਪੀੜ੍ਹੀਆਂ ਦੰਗ ਰਹਿ ਜਾਣਗੀਆਂ ਇਹਨਾਂ ਪ੍ਰੋਫੈਸਰ ਨੂੰ ਸਾਧਾ ਸੰਤਾਂ ਵਿੱਚ ਔਗਣੀ ਔਗਣ ਨਜ਼ਰ ਆਉਂਦੇ ਹਨ ਇਹਨਾਂ ਨੂੰ ਸਾਧਾ ਸੰਤਾਂ ਦੇ ਉਪਕਾਰ ਨਜ਼ਰ ਨਹੀਂ ਆਏ ਪੰਜਾਬ ਪ੍ਰਚਾਰਕ ਇਹੋ ਜਿਹੇ ਇਕੱਠੇ ਹੋ ਜਾਣ 10 ਬੰਦੇ ਇਹਨਾਂ ਨੂੰ ਸੁਣਨ ਲਈ ਆਉਂਦੇ ਪਰ ਅਗਰ ਕਿਸੇ ਸੰਤ ਦਾ ਪ੍ਰੋਗਰਾਮ ਹੋਵੇ ਹਜ਼ਾਰਾਂ ਦੀ ਗਿਣਤੀ ਵੀ ਸੰਗਤ ਇਕੱਠੀ ਹੁੰਦੀ ਹੈ ਇਹੋ ਜਿਹੇ ਇਹ ਪ੍ਰਚਾਰਕ ਪ੍ਰੋਫੈਸਰ ਸਾਹਿਬ ਨੂੰ ਮੈਂ ਨਿੱਜੀ ਤੌਰ ਤੇ ਜਾਣਦਾ ਹਾਂ 8ਵੀਂ ਪਾਸ ਕਰਕੇ ਡਰਾਈਵਰ ਲੱਗਾ ਸੀ ਚੋਰੀ ਕਰਦਾ ਫੜਿਆ ਗਿਆ ਨੌਕਰੀ ਤੋਂ ਸਸਪੈਂਡ ਹੋ ਕੇ ਕਿਸੇ ਮਿਸ਼ਨਰੀ ਕਾਲਜ ਤੋਂ 2 ਸਾਲ ਦਾ ਪ੍ਰਚਾਰਕ ਕੋਰਸ ਕਰਕੇ ਮੇਰੇ ਪਾਸ ਆਇਆ ਕਹਿੰਦਾ ਡਾਕਟਰ ਸਾਹਿਬ ਮੈਂ ਆਪਣੇ ਬੱਚਿਆਂ ਨੂੰ ਕੀਰਤਨ ਤੇ ਢਾਡੀ ਵਾਰਾਂ ਸਿਖਾਈਆਂ ਹਨ ਪ੍ਰੋਗਰਾਮ ਕਰਵਾ ਦਿਆ ਕਰੋ ਜ਼ਿੰਮੇਵਾਰੀਆਂ ਬਹੁਤ ਹਨ ਕਮਾਈ ਦਾ ਹੋਰ ਕੋਈ ਸਾਧਨ ਨਹੀਂ ਇਹੀ ਪ੍ਰੋਫੈਸਰ ਸਾਹਿਬ ਡਿੱਗਦਾ ਟੈਂਦਾ ਵਿਦੇਸ਼ਾਂ ਵਿੱਚੋਂ ਦੀ ਲੰਘਦਾ ਕਾਲੇ ਫਗਾਨੇ ਦਾ ਚੇਲਾ ਬਣ ਗਿਆ ਤੇ ਪੌਂਵਾਰਾ ਹੋ ਗਈਆਂ ਕਾਰਾਂ ਕੋਠੀਆਂ ਪਲਾਟ ਥੋੜੇ ਜਿਹੇ ਸਾਲਾਂ ਵਿੱਚ ਆ ਗਈਆਂ ਇਸ ਦਾ ਇੱਕ ਰਿਸ਼ਤੇਦਾਰ ਸੱਚਮੁੱਚ ਦਾ ਪ੍ਰੋਫੈਸਰ ਹੈ ਉਹ 30000 ਮਹੀਨਾ ਤਨਖਾਹ ਲੈਂਦਾ ਹੈ ਉਹ ਸਾਰੀ ਜ਼ਿੰਦਗੀ ਜਾਂ ਪਟਿਆਲੇ ਪਲਾਟ ਨਹੀਂ ਖਰੀਦ ਸਕਿਆ ਤੇ ਇੱਕ ਪੁਰਾਣੀ ਮਰੂਤੀ ਘਰ ਤੋਂ ਅੱਗੇ ਨਹੀਂ ਵਧਿਆ ਇਸ ਖੌਤੀ ਪ੍ਰੋਫੈਸਰ ਨੇ ਵਿਦੇਸ਼ਾਂ ਵਿੱਚ ਬੜੀ ਕੜੀ ਕੋਲੀ ਇਸ ਨੂੰ ਗੁਰਦੁਆਰੇ ਸਾਹਿਬ 'ਚ ਫੜ ਕੇ ਚੰਗਾ ਚੰਮਿਆ ਫਿਰ ਆਪਣੇ ਵਰਗੇ ਕਾਮਰੇਡੀ ਰੇਡੀਓ ਅਤੇ ਟੀਵੀ ਤੇ ਊਲ-ਜਲੂਲ ਬੋਲਣਾ ਸ਼ੁਰੂ ਕਰ ਦਿੱਤਾ ਇਹ ਇੱਕ ਦਿਨ ਸ਼ੋਅ ਕਰਦਾ ਕਰਦਾ ਬ੍ਰੈਂਪਟਨ ਦੀ ਸੜਕ ਤੇ ਮੈਨੂੰ ਮਿਲ ਗਿਆ ਮੈਂ ਕਿਹਾ ਓਏ ਤੂੰ ਬੜੀ ਕੜੀ ਘੋਲੀ ਹੈ ਹੁਣ ਤੈਨੂੰ ਅੱਗੇ ਨੂੰ ਕਿਸੇ ਗੁਰਦੁਆਰੇ ਦੀ ਸਟੇਜ ਤੋਂ ਕਿਸੇ ਨੇ ਬੋਲਣ ਨਹੀਂ ਦੇਣਾ ਇਹ ਕਹਿੰਦਾ ਮੈਨੂੰ ਹੁਣ ਗੁਰਦੁਆਰੇ ਦੀ ਸਟੇਜਾਂ ਤੇ ਜਾਣ ਦੀ ਲੋੜ ਹੀ ਨਹੀਂ ਬਹੁਤੇ ਖਸਮ ਕਰਨ ਦੀ ਥਾਂ ਇੱਕੋ ਖਸਮ ਕੀਤਾ ਚੰਗਾ ਨਹੀਂ ਜਿਹੜਾ ਤੁਹਾਡੀ ਸਾਰੀ ਇੱਛਾ ਪੂਰਨ ਕਰ ਦੇਵੇ ਮੈਂ ਕਿਹਾ ਕੀ ਮਤਲਬ ਕਹਿੰਦਾ ਡਾਕਟਰ ਸਾਹਿਬ ਗੁਰਦੁਆਰਿਆਂ 'ਚ ਅਨਪੜ ਜਾਹਲ ਪ੍ਰਧਾਨਾਂ ਦੀਆਂ ਪਹਿਲਾਂ ਮਿੰਤਾ ਕਰਦੇ ਸਾਂ ਕਿ ਸਾਨੂੰ ਬੋਲਣ ਦਾ ਸਮਾਂ ਦਿਓ ਉਹ ਮੁਸ਼ਕਿਲ ਨਾਲ ਅੱਧਾ ਪੌਣਾ ਘੰਟਾ ਦਿੰਦੇ ਸਨ ਮਸਾਂ 20 25 ਡਾਲਰ ਸਟੇਜ ਤੇ ਬਣਦੇ ਸਨ ਉਹਨਾਂ ਨੂੰ ਟਾਇਲਟ 'ਚ ਬੈਠ ਕੇ ਗਿਣ ਕੇ 40 ਨਾਲ ਗੁਣਾ ਕਰ ਦਿੰਦੇ ਸਾਂ ਫਿਕਰ ਲੱਗਾ ਰਹਿੰਦਾ ਸੀ ਕਿਰਾਇਆ ਭਾੜਾ ਪੂਰਾ ਹੋਵੇਗਾ ਕਿ ਨਹੀਂ ਹੁਣ ਘਟੋ ਘਟ ਪੈਸੇ ਤੇ ਲਈ ਦਾ ਫਿਕਰ ਨਾ ਰਹੀ ਕਿਹੜੀ ਸਿੱਖੀ ਹੈ ਸਾਰੇ ਰੋਟੀਆਂ ਕਰਨ ਪੂਰੇ ਤਾਲ ਹਨ ਧਰਮ ਉਹੀ ਜਿੱਥੋਂ ਤੁਹਾਡੀ ਰੋਜੀ ਰੋਟੀ ਪੂਰੀ ਹੁੰਦੀ ਹੋਵੇ ਚਾਹੇ ਗੁਰੂ ਨੂੰ ਗਾਲਾਂ ਕੱਢ ਲਈਏ ਚਾਹੇ ਮੱਥਾ ਟੇਕ ਲਈਏ ਨਿਸ਼ਾਨਾ ਸਭ ਦਾ ਰੋਜੀ ਰੋਟੀ ਦਾ ਹੀ ਹੈ ਇਹਨਾਂ ਲੋਕਾਂ ਦੀ ਲਿਖਤਾਂ ਤੋਂ ਇਹਨਾਂ ਦੀ ਮਨੋਵਸਥਾ ਦਾ ਪਤਾ ਚੱਲ ਜਾਂਦਾ ਹੈ ਜਦ ਪੜ੍ਹੋ ਤਾਂ ਮਨ ਦੀ ਸ਼ਾਂਤੀ ਭੰਗ ਹੋ ਜਾਂਦੀ ਹੈ ਦੂਜੇ ਪਾਸੇ ਭਾਈ ਵੀਰ ਸਿੰਘ ਜੀ ਭਾਈ ਰਣਧੀਰ ਸਿੰਘ ਜੀ ਹਨ ਜਿਨ੍ਹਾਂ ਨੂੰ ਪੜ੍ਹ ਕੇ ਕਾਲਜਾਂ ਠੰਡ ਪੈਂਦੀ ਹੈ ਗੁਰੂ ਦੇ ਪਿਆਰ ਦੀਆਂ ਪਿੰਘਾਂ ਪਾਉਣ ਨੂੰ ਜੀ ਕਰਦਾ ਹੈ ਅੱਖਾਂ 'ਚੋਂ ਆਪ ਮੁਹਾਰੇ ਅਥਰੂ ਵਗ ਆਉਂਦੇ ਹਨ ਦੂਜੇ ਪਾਸੇ ਇਹ ਅਖੌਤੀ ਪ੍ਰੋਫੈਸਰ ਨੂੰ ਪੜ੍ਹੋ ਬੰਦਾ ਵਿਚਲਿਤ ਹੋਏ ਬਿਨਾ ਨਹੀਂ ਰਹਿ ਸਕਦਾ ਇਹਨਾਂ ਦੀਆਂ ਲਿਖਤਾਂ ਵਿੱਚੋਂ ਪਿਆਰ ਨਹੀਂ ਈਰਖਾ ਡੁੱਲ ਡੁੱਲ ਪੈਂਦੀ ਹੈ ਭਾਈ ਕਵਰਜੀਤ ਸਿੰਘ ਜੀ ਨੂੰ ਮੈਂ ਨੇੜਿਓਂ ਤੱਕਿਆ ਹੈ ਜਿਸ ਪਾਸ ਸਿਵਾਏ ਆਪਣੀ ਪੈਨਸ਼ਨ ਤੋਂ ਬਿਨਾ ਕੋਈ ਵੀ ਕਮਾਈ ਦਾ ਸਾਧਨ ਨਹੀਂ ਪਰ ਫਿਰ ਵੀ ਸਿੱਖੀ ਵਾਸਤੇ ਪ੍ਰਚਾਰ ਕਰਨ ਲਈ ਛੋਟੇ-ਛੋਟੇ ਟ੍ਰੈਕਟ ਛਾਪ ਕੇ ਵੰਡਦੇ ਹਨ ਜਿਨ੍ਹਾਂ ਨੂੰ ਪੜ੍ਹ ਕੇ ਸਿੱਖੀ ਪਿਆਰ ਵਾਲੇ ਖਾਂਦਾ ਹੈ ਪਹਿਲਾਂ ਆਪ ਜੀ ਕਾਲੇ ਫਗਨ ਦੀ ਲਿਖਤਾਂ ਦਾ ਜਵਾਬ ਸਭ ਦੁਸ਼ਟ ਝੱਖ ਮਾਰਾਂ ਨਾਮੀ ਪੁਸਤਕ ਲਿਖ ਕੇ ਦਿੱਤਾ ਹੁਣੇ ਹਥਲੀ ਕਿਤਾਬ ਜਾਂ ਕਾਮਰੇਡੀ ਸਿੱਖਾਂ ਦੇ ਅਤੇ ਮਿਸ਼ਰੀ ਕਾਲਜ ਦੇ ਪ੍ਰਚਾਰਕਾਂ ਨੂੰ ਬਹੁਤ ਵਧੀਆ ਢੰਗ ਨਾਲ ਗੁਰਬਾਣੀ ਅਤੇ ਇਤਿਹਾਸਕ ਪ੍ਰਸ਼ਨਾਂ ਨਾਲ ਦਿੱਤਾ ਹੈ ਜਿਸ ਨੂੰ ਪੜ੍ਹ ਕੇ ਕੋਈ ਵੀ ਕਾਬਲ ਹੋਏ ਕਾਇਲ ਹੋਏ ਬਿਨਾ ਨਹੀਂ ਰਹਿ ਸਕਦਾ ਜਿੰਨੀ ਵੀ ਪ੍ਰਸ਼ੰਸਾ ਇਸ ਪੁਸਤਕ ਦੀ ਕੀਤੀ ਜਾਵੇਗੀ ਥੋੜੀ ਹੈ ਪਾਠਕ ਜਨੋ ਮੇਰੀ ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਹੈ ਅਗਰ ਆਪ ਜੀ ਦਿਲੋਂ ਚਾਹੁੰਦੇ ਹੋ ਕਿ ਸਿੱਖੀ ਵਧੇ ਫੁੱਲੇ ਤਾਂ ਇਸ ਪੁਸਤਕ ਨੂੰ ਆਪ ਜੀ ਵੱਧ ਤੋਂ ਵੱਧ ਸਿੱਖਾਂ ਤੱਕ ਪਹੁੰਚਾਉਣ ਨੂੰ ਆਪਣਾ ਫਰਜ਼ ਸਮਝੋ ਤਾਂ ਕਿ ਲੋਕੀ ਇਹਨਾਂ ਕਾਮਰੇਡੀ ਪ੍ਰਚਾਰਕਾਂ ਦੇ ਸਵਾਲਾਂ ਦਾ ਜਵਾਬ ਦੇ ਸਕਣ ਅਤੇ ਇਹਨਾਂ ਨੂੰ ਭਾਜ ਦੇ ਸਕਣ ਇਸ ਕਾਰਜ ਲਈ ਆਪ ਜੀ ਪਾਸ ਫਿਰ ਬੇਨਤੀ ਹੈ ਆਪਣੇ ਦਸਵੰਦ ਵਿੱਚੋਂ ਕੱਢ ਕੇ ਘੱਟੋ ਘੱਟ 10 ਕਿਤਾਬਾਂ ਤੁਸੀਂ ਦੂਜੇ ਸਿੱਖਾਂ ਨੂੰ ਜ਼ਰੂਰ ਵੰਡੋ ਜ਼ਰੂਰੀ ਨਹੀਂ ਕਿ ਦਸਵੰਦ ਗੁਰੂ ਘਰ ਚ ਹੀ ਦੇਣਾ ਹੈ ਇਸ ਪ੍ਰਕਾਰ ਵੀ ਸਿੱਖੀ ਦੀ ਸੇਵਾ ਕੀਤੀ ਜਾ ਸਕਦੀ ਹੈ ਡਾਕਟਰ ਅਨੋਖ ਸਿੰਘ ਜੀ ਬੀਬੀ ਵਾਲੀ ਰੋਡ ਗਲੀ ਨੰਬਰ 4 ਨੇੜੇ ਚੀਨੀ ਹਸਪਤਾਲ ਬਠਿੰਡਾ